ਸੰਗ ਬੈਠਣੀ ਆ ਤੈਨੂੰ ਕੀ ਸੋਭਾ ਕਹਿ ਗਣੀ ਜੇ ਸਾਹਿਬ ਮਿਲਣੀ ਆ ਬੱਗਰ ਵਾਂ ਸੁਣਦੀਆਂ ਹਰ ਪਿਰ ਸੰਗ ਬੈਠਣੀਆਂ ਜਿਹੜਾ ਹਰ ਪੇ ਇਹਦੇ ਨਾਲ ਬੈਠੀਆਂ ਜੇ ਕੋਈ ਬੈਠਾ ਹੋਵੇ ਤਾਂ ਉੱਥੇ ਬੱਗਰ ਆ ਕੱਤਕ ਦੇ ਬੀਬੀ ਦਾ ਕੀ ਮਤਲਬ ਵੀ ਕੱਤਕ ਦੇ ਵੀ ਨਹੀਂ ਸੁਣਦੀਆਂ ਨੇ ਦੂਏ ਵੀ ਨਹੀਂ ਕਿਉਂ ਨਹੀਂ ਸੁਣਦੀਆਂ ਬਾਰ ਬਾਰ-ਬਾਰ ਤੋਂ ਇਹ ਸੰਕੇਤ ਮਿਲਦਾ ਵੀ ਕਿਸੇ ਮਹੀਨੇ ਦੀ ਗੱਲ ਨਹੀਂ ਹੈ ਇੱਥੇ ਮਹੀਨੇ ਨੇ ਇੱਥੇ ਰੁੱਤਾਂ ਨੇ ਇੱਥੇ ਚੰਦ ਸੂਰਜ ਜਿੱਥੇ ਚੰਦ ਸੂਰਜ ਦੀ ਨਾ ਉੱਥੇ ਮਹੀਨੇ ਨੇ ਨਾ ਰੁੱਤਾਂ ਨੇ ਇਹ ਫੈਸਲਾ ਕਬੀਰ ਨੇ ਕਰਤਾ ਸੀ ਉਹ ਕਹਿੰਦਾ 15 ਥਿੱਤੀ 7 ਵਾਰ 15 ਥਿੱਤਾਂ ਨੇ 7 ਵਾਰ ਨੇ ਕਹੋ ਕਬੀਰ ਉਰਵਾਰ ਨਾ ਪਾਰ ਉਹ ਕਹਿੰਦਾ ਆਏ ਦੁਨੀਆ ਦੇ ਵਿੱਚ ਨੇ ਉਹ ਇਹ ਦੁਨੀਆ ਤੋਂ ਪਰੇ ਨਹੀਂ ਹਾਂ ਮੈਂ ਪਰੇ ਦੀ ਦੁਨੀਆ ਦੀ ਇਹ ਗੱਲ ਕਰਨੀ ਹੈ ਨਾ ਚਾਹੇ ਦਿਨ ਦਾ ਲਾਵਾਂ ਦਾ ਲਾਵਾਂ ਗੱਲ ਮੈਂ ਕੋਈ ਹੋਰ ਕਰੂਗਾ ਪਾਰ ਹੈ ਜੀ ਬਾਣੀ ਤੁਰਕੀ ਹੈ ਗੁਰਬਾਣੀ ਤਾਂ ਹੈ ਤੁਰਕੀ ਬਾਣੀ ਉੱਥੇ ਸਿੱਤਾ ਨਾ ਬਾਹਰ ਨਾ ਮਹੀਨੇ ਨਾ ਰੁੱਤਾਂ ਉੱਥੇ ਤਾਂ ਹੈ ਨਹੀਂ ਜੇ ਗੱਲ ਰੁੱਤ ਦੀ ਕੀਤੀ ਹੈ ਤਾਂ ਉਹਦਾ ਨਿਰਾਕਾਰੀ ਅਰਥ ਕੁਝ ਹੋਰ ਬਣਦਾ ਹੁੰਦਾ ਸਵਾਲ ਹੈ ਬੁੱਧਰ ਦੇ ਮਹੀਨੇ ਦੀ ਗੱਲ ਹੈ ਜੀ ਤਾਂ ਬੁੱਧਰ ਦਾ ਅਰਥ ਨਿਰਾਕਾਰੀ ਘਰ ਦੇ ਵਿੱਚ ਕੀ ਲਵੋਗੇ ਤੁਰਕੀ ਵਾਲੀ ਨੇ ਜੇ ਬੁੱਧਰ ਕਿਹਾ ਬੁੱਧਰ ਵੀ ਨਹੀਂ ਹੈ ਲਬਦ ਤੇ ਪੀ ਲਾ ਕੇ ਕੀਤਾ ਹੈ ਮੁੰਕਰ ਮੁੰਕਰ ਮੁੰਕਰ ਕੀਤਾ ਹੈ ਬੁੱਧਰ ਦੇ ਵਿੱਚ ਤਾਂ ਲਾਉਣ ਦੀ ਲੋੜ ਸੀ ਤੇ ਲਾਉਣ ਦੀ ਲੋੜ ਨਹੀਂ ਸੀ ਸਪੈਲਿੰਗ ਵੀ ਬਦਲ ਗਏ ਘਰ ਦਾ ਮਤਲਬ ਹੈ ਮੈਂ ਘਰ ਮੇਰੇ ਘਰ ਨਿਜ ਘਰ ਮੈਂ ਆਪਣੇ ਘਰ ਮਾਹੇ ਸੌਂਦੀ ਮਾਹੇ ਸੌਂਦੀ ਜਿਹੜੀ ਆਪਣੇ ਘਰ ਦੇ ਵਿੱਚ ਨੇ ਆਪਣਾ ਘਰ ਵੀ ਆਪਣਾ ਹੋਵੇ ਫਿਰ ਵੀ ਆਪਣਾ ਹੋਵੇ ਉੱਥੇ ਬੈਠੇ ਉੱਥੇ ਚੰਗਾ ਲੱਗਦਾ ਕਿ ਘਰੋਂ ਬਾਹਰ ਜਾਂਦਾ ਨਹੀਂ ਬਾਹਰ ਸਾਰੇ ਦੇਖ ਲਿਆ ਫਿਰ ਕਿ ਬਾਹਰ ਫਿਰ ਹੁੰਦਾ ਨਹੀਂ ਬਾਤ ਤੋਂ ਦੀ ਬਾਤ ਲੈ ਸੇ ਪਰੰਪਰਾ ਹੀ ਗਿਆਨੜੀਏ ਮੰਨਣਾ ਕਿਆ ਕਰੇ ਕਾਇ ਕਰੇ ਆਪਣੇ ਘਰ ਹਰ ਰੰਗੋ ਕੀ ਨਾ ਬੋਲੀਏ ਆਪਣੇ ਘਰ ਹਰ ਰੰਗ ਹੋਣ ਹਰ ਤੇਰੇ ਘਰ ਹੈ ਹਰ ਨੂੰ ਵੱਡਾ ਬਾਹਰ ਦਾ ਆਪਣੇ ਘਰ ਹਰ ਰੰਗੋ ਕੀ ਨਾ ਬੋਲੀਏ ਸੌ ਲੈੜੇ ਧਨ ਕਮੜੀਏ ਬਾਹਰ ਕਾ ਟੁੱਟ ਇਹੀ ਗੱਲ ਹੈ ਬਾਹਰ ਕਾ ਟੁੱਟ ਜਦ ਘਰ ਵਿੱਚ ਆ ਗਈ ਸੁਰਤ ਆਪਣੇ ਅੰਦਰ ਹਿਰਦੇ 'ਚ ਗਈ ਤਾਂ ਉੱਥੇ ਤਾਂ ਸ਼ਬਦ ਗੁਰੂ ਥਾਈ ਸ਼ਬਦ ਥਾਈ ਉਹਦੇ ਨਾਲ ਜੁੜ ਗਈ ਜੁੜ ਗਈ ਤੇ ਫਿਰ ਬਾਹਰ ਤਾਂ ਭਗਤ ਭਗਤ ਕਰ ਭਜਿਆ ਬਾਹਰ ਤਾਂ ਆਪੇ ਸਾਬਤ ਹੋ ਗਿਆ ਜਦ ਉੱਥੇ ਦੀ ਗੱਲ ਬਾਹਰ ਸੁਣਾਈ ਬੋਲੇ ਜਦ ਉਹ ਤੇ ਜਾਗੀ ਜਦੋਂ ਉਹ ਤੁਰਕੀ ਬਾਣੀ ਦਾ ਬਾਹਰ ਗੱਲ ਕੀਤੀ ਆਪੇ ਪਤਾ ਲੱਗ ਗਿਆ ਆਪੇ ਪਤਾ ਲੱਗ ਗਿਆ ਲੈਣਾ ਨਾਨਕ ਹੋ ਗਿਆ ਲੈਣੇ ਨੂੰ ਵੀ ਪਤਾ ਲੱਗ ਗਿਆ ਦੂਜੇ ਨੂੰ ਵੀ ਪਤਾ ਲੱਗ ਗਿਆ ਬਾਅਦ ਚ ਬੋਲੇ ਤੇ ਐਵੇਂ ਭਗਤਾਂ ਦਾ ਪਤਾ ਲੱਗਿਆ ਸਾਰਿਆਂ ਦਾ ਐਵੇਂ ਭੱਟਾਂ ਦਾ ਪਤਾ ਲੱਗਿਆ ਐਵੇਂ ਸੱਤੇ ਬਲਬਲ ਦਾ ਪਤਾ ਲੱਗਿਆ ਐਵੇਂ ਸੁੱਦਲ ਦਾ ਪਤਾ ਲੱਗਿਆ ਐਵੇਂ ਨਾਮਦੇਵ ਦਾ ਪਤਾ ਲੱਗਿਆ ਐਵੇਂ ਤਲੋਚਨ ਦਾ ਪਤਾ ਲੱਗਿਆ ਐਵੇਂ ਰਵਿਦਾਸ ਦਾ ਪਤਾ ਲੱਗਿਆ ਐਵੇਂ ਪਤਾ ਲੱਗਦਾ ਹੁੰਦਾ ਸਾਰਿਆਂ ਦਾ ਐਵੇਂ ਦਾ ਸਭਾਇਆ ਦਾ ਪਤਾ ਲੱਗੇ ਨਹੀਂ ਤਾਂ ਫਿਰ ਉਹਨਾਂ ਨੂੰ ਗੁਰੂ ਕਹਿਣ ਦਾ ਕੋਈ ਆਈਡੀਆ ਨਹੀਂ ਹੈ ਬਾਕੀ ਚਾਰਾਂ ਗੁਰੂਆਂ ਨੂੰ ਗੁਰੂ ਕਹਿਣ ਦਾ ਕੋਈ ਆਈਡੀਆ ਨਹੀਂ ਹੈ ਜੇ ਗੁਰਬਾਣੀ ਦਾ ਜੇ ਗ੍ਰੰਥ ਵਿੱਚ ਉਹਨਾਂ ਦੀ ਬਾਣੀ ਹੈ ਨਹੀਂ ਭਗਤ ਵੀ ਨਹੀਂ ਕਹਿ ਸਕਦੇ ਫਿਰ ਇਹ ਵੀ ਸ਼ਰਤ ਨਹੀਂ ਕਿ ਬਾਣੀ ਦੇ ਰੂਪ 'ਚ ਗੁਰਬਾਣੀ ਗੁਰਬਾਣੀ ਨੂੰ ਅਰਥ ਹੁੰਦੀ ਹੈ ਕਿ ਕਵਤਾ ਵਿੱਚ ਇਸ ਨੂੰ ਅਰਥਾਇਆ ਜਾਵੇ ਤਨ ਜੋ ਨੇ ਬਾਣੀ ਕਵਤਾ ਦੇ ਰੂਪ ਚ ਨਹੀਂ ਅਰਥਾਈ ਵਾਰਤਕ ਦੇ ਰੂਪ ਚ ਅਰਥਾਈ ਵਾਰਤਕ ਰੂਪ ਚ ਲੋਕਾਂ ਨੂੰ ਸਮਝਾਈ ਹੈ ਗੱਲ ਵੀ ਕੀ ਹੈ ਲੋਕਲ ਭਾਸ਼ਾ ਚ ਲੋਕਾਂ ਦੀ ਭਾਸ਼ਾ ਚ ਸਮਝਾਈ ਹੈ ਲਿਖੀ ਨਹੀਂ ਕੋਈ ਸਮਝ ਕੇ ਸਮਝਾਈ ਉਹਨਾਂ ਦੀ ਵੀ ਬਦਬੀ ਉੱਡੀ ਹੋਈ ਹੈ ਦੋਵੇਂ ਬੱਲੇ ਨੇ ਆਪਣੇ ਆਪ ਨੂੰ ਦੋਵੇਂ ਬੱਲੇ ਲਿਆ ਜਿਹੜੇ ਵਿੱਚ ਤਿੰਨ ਨੇ ਉਹ ਸਰਟੀਫਾਈ ਕਰਤੇ ਵੀ ਸਾਡੇ ਵਰਗੇ ਹੀ ਸੀ ਕੋਈ ਗੱਲ ਇਸ ਕਰਕੇ ਦਾ ਪਾਸ਼ਾ ਦੇ ਉੱਪਰ ਪਿੱਛੇ ਆਉਂਦਾ ਉਹਨਾਂ ਨੇ ਲਿਖਿਆ ਬਹੁਤ ਕੁਝ ਪਰ ਵਿੱਚ ਨਹੀਂ ਲਿਖਿਆ ਉਹ ਕਿਉਂ ਨਹੀਂ ਲਿਖਿਆ ਉਹ ਅਲੱਗ ਗੱਲ ਹੈ ਉਹ ਤਾਂ ਉਹ ਵੀ ਔਖੀ ਗੱਲ ਹੈ ਆਪ ਲੋਕਾਂ ਨੇ ਜਾਣਨ ਵਾਲੀ ਗੱਲ ਨਹੀਂ ਹੈ ਕਿਉਂ ਉਹ ਕੀ ਚੀਜ਼ ਹੈ ਉਹਨਾਂ ਵਾਰਤਾ ਨਾ ਉਹ ਜੀ ਕਵਤਾ ਹੈ ਜਿਹੇ ਜੀ ਗੁਰਬਾਣੀ ਦੀ ਕਵਤਾ ਨਾ ਤਾਂ ਵਾਰਤਾ ਵਾਰਤਾ ਹੈ ਨਾ ਉਹ ਜੀ ਹੈ ਜਿਹੇ ਜੀ ਗੁਰਬਾਣੀ ਦੀ ਕਵਤਾ ਵਿਸ਼ਾ ਇਹ ਵਾਲਾ ਵੀ ਹੈ ਵਿਸ਼ਾ ਉਹਦੇ ਨਾਲ ਸੰਸਾਰੀ ਵੀ ਹੈ ਅਵਤਾਰਵਾਦ ਵੀ ਖੜਨ ਕੀਤਾ ਮੂਰਤੀ ਪੂਜਾ ਵੀ ਖੜਨ ਕੀਤੀ ਖੜਨ ਕੀਤੀ ਮੂਰਤੀ ਪੂਜਾ ਅਵਤਾਰਵਾਦ ਨੂੰ ਤਾਂ ਬਣਿਆ ਪਰ ਇਹ ਮੰਨਿਆ ਵੀ ਪਰਮੇਸ਼ਰ ਦੇ ਬਰਾਬਰ ਨਹੀਂ ਹੁੰਦਾ ਅਵਤਾਰ ਕੋਈ ਅਵਤਾਰ ਦਾ ਭਗਤੇ ਹੁੰਦਾ ਅਵਤਾਰ ਹੋਰ ਕੋਈ ਨਹੀਂ ਹੁੰਦਾ ਜਿਹਨੂੰ ਜਲ ਪਦਾਰਥ ਬਣ ਗਿਆ ਸੰਸਾਰ 'ਚ ਅਵਤਾਰ ਹੈ ਸਰੀਰਕ ਤੌਰ ਤੇ ਸਾਰੇ ਅਵਤਾਰ ਨੇ ਸਰੀਰਕ ਤੌਰ ਤੇ ਜਿਨ੍ਹਾਂ ਨੇ ਜਨਮ ਲਿਆ ਸਾਰੇ ਆਪਾਂ ਅਵਤਾਰ ਹੈ ਸਾਰੇ ਜਾਨਵਰ ਸਾਰੇ ਅਵਤਾਰ ਨੇ ਸਰੀਰ ਜਿਹਨੇ ਲੈ ਲਿਆ ਤੇ ਧਾਰਨ ਕਰ ਲਈ ਗੁਰਬਾਣੀ ਨੇ ਕਬੀਰ ਨੇ ਕਹਤਾ ਅਵਤਾਰ ਆਇਆ ਕਹਾ ਤੁਮ ਕਿਨ ਹਰ ਕਾ ਨਾਮ ਨਾ ਕਬੂਲੀ ਤਾਂ ਜਿਨ੍ਹਾਂ ਨੇ ਹਰ ਕਾ ਨਾਮ ਨਹੀਂ ਲਿਆ ਉਹ ਵੀ ਅਵਤਾਰ ਨੇ ਗੁਰਬਾਣੀ ਉਹਨਾਂ ਨੂੰ ਵੀ ਅਵਤਾਰ ਬੋਲਦੀ ਹੈ ਅਵਤਾਰ ਆਏ ਕਹਾ ਤੁਮ ਕੀਨਾ ਅਵਤਾਰ ਲੈ ਕੇ ਤਾਂ ਕੀ ਕਰ ਲਿਆ ਜਨਮ ਲੈ ਕੇ ਤਾਂ ਕੀ ਕਰ ਲਿਆ ਹਰ ਕਾ ਨਾਮ ਨਾ ਕਹੂ ਨਹੀਂ ਨਾ ਹਰ ਕਾ ਨਾਮ ਤਾਂ ਕਦੇ ਲੈ ਨਹੀਂ ਤੇ ਅਵਤਾਰ ਤਾਂ ਉਹ ਵੀ ਮੰਨ ਲਿਆ ਗੁਰਬਾਣੀ ਨੇ ਗੁਰਬਾਣੀ ਦੀ ਭਾਸ਼ਾ ਜੇ ਅਵਤਾਰ ਹੋਰ ਚੀਜ਼ ਹੈ ਜਿਹੜਾ ਸਹੀ ਇਹ ਇਹ ਕਿਹੜਾ ਅਵਤਾਰ ਹੈ ਇਹ ਉਹ ਅਵਤਾਰ ਹੈ ਜਿਹਨੂੰ ਹਿੰਦੂ ਮਤ ਅਵਤਾਰ ਬੋਲਦੀ ਹੈ ਜਿਹਨੂੰ ਕਬੀਰ ਕਹਿੰਦਾ ਅਵਤਾਰ ਆਇਆ ਤਾਂ ਜਿਹੜਾ ਗੁਰਬਾਣੀ ਦਾ ਅਵਤਾਰ ਹੈ ਉਹ ਕੌਣ ਜਿਹਨੂੰ ਜਨ ਬਦਾਸ ਮਿਲ ਗਿਆ ਜਿਹਦੇ ਬਾਅਦ ਮਰਦਾ ਨਹੀਂ ਹੁੰਦਾ ਐਸੀ ਬਾਣੀ ਜੇ ਬਲੇ ਬਹੁਤ ਨਾ ਹੋਏ ਜਿਹਨੂੰ ਕਿਹਾ ਇੱਕ ਹੋਏ ਤਾਂ ਉਗਵੇ ਜਿਹਨੂੰ ਕਿਹਾ ਜਦ ਬਦਾਸ ਘਟਿਆ ਜਿਹਨੂੰ ਜਦ ਬਦਾਸ ਮਿਲ ਗਿਆ ਜਿਹਦੇ ਅੰਦਰੋਂ ਗਿਆਨ ਪ੍ਰਗਟ ਗਿਆ ਉਹਨੂੰ ਅਵਤਾਰ ਬਣੇ ਉਹ ਅਵਤਾਰ ਜਿਹੜਾ ਹੈਗਾ ਉਸ ਨੂੰ ਪਾਤਸ਼ਾਹੀ ਕਿਹਾ ਹੈ ਇਹ ਦਸੇ ਹੀ ਨੇ ਇਹ ਦਸ ਅਵਤਾਰ ਨੇ ਸਾਰੇ ਭਗਤ ਵੀ ਅਵਤਾਰ ਹੈ ਉਹ ਵੀ ਅਵਤਾਰ ਹੈ ਕਿਉਂਕਿ ਪਾਤਸ਼ਾਹੀ ਕੀ ਹੈ ਭਗਤ ਵੀ ਤਾਂ ਹੈਗੇ ਮਾਥੇ ਛਤਰ ਧਰੋ ਨਿਰਾਕਾਰ ਜਿਹੜਾ ਰਾਜਾ ਸੀਗਾ ਸਭ ਅਸਲ ਤੇ ਸੋਇਆ ਹੋਇਆ ਸੀ ਉਹ ਜਾਗ ਪਿਆ ਤੇ ਜਾਗ ਪਿਆ ਮਹਿਸੂਸ ਕੀਤਾ ਮੈਂ ਰਾਜਾ ਸੁਪਨਾ ਸੀ ਉਹ ਭਖਾਰੀ ਸੀ ਅਸਲ ਜੇ ਰਾਜਾ ਪਹਿਲਾਂ ਹੀ ਸੀ ਸੁਪਨੇ ਕਰਕੇ ਭਖਾਰੀ ਸੀ ਸੁਪਨੇ ਪਿਆ ਭਖਾਰੀ ਹੈ ਨਾ ਦਰਪਤ ਇੱਕ ਨੂੰ ਅਸਲ ਸੋਇਆ ਸੁੱਤਾ ਪਿਆ ਸੁਪਨੇ ਦੇ ਵਿੱਚ ਹੈ ਜਨਮ ਲਿਆ ਹੋਇਆ ਜਨਮ ਸੁਪਨੇ ਦਾ ਹੀ ਸਾਰੇ ਸੰਸਾਰ ਸੁਪਨੇ ਦਾ ਹੀ ਸਾਰਾ ਜਾਂ ਜਾਗ ਪਿਆ ਇਹ ਤਾਂ ਹੈ ਉਹ ਰਾਜਾ ਉਹ ਰਾਜਾ ਬਣਿਆ ਨਹੀਂ ਹੈ ਉਹ ਰਾਜਾ ਕੋਈ ਕਹੇ ਰਾਜਾ ਬਣ ਗਿਆ ਗੱਲ ਗਲਤ ਹੈ ਹੈ ਉਹ ਰਾਜਾ ਮੰਨਿਆ ਹੋਇਆ ਸੀ ਮੈਂ ਰਾਜਾ ਨਹੀਂ ਮੰਨਿਆ ਹੋਇਆ ਸੀ ਮੈਂ ਭਖਾਰੀ ਇਹੀ ਪਰਮ ਆਪਣੇ ਆਪ ਨੂੰ ਭਖਾਰੀ ਮੰਨਿਆ ਹੋਇਆ ਸੀ ਇਹੀ ਪਰਮ ਇਹ ਤਾਂ ਪਰਮ ਇਹ ਗਿਆਨ ਹੋਇਆ ਜਾਗਿਆ ਗਿਆਨ ਹੋਇਆ ਗੁਰਪ੍ਰਸਾਦ ਪਰਮ ਕਾ ਨਾਲ ਭਖਾਰੀ ਬਣਨ ਦਾ ਪਰਮ ਦੂਰ ਹੋ ਗਿਆ ਹਾਂਜੀ ਬੰਦਰ ਮਾਇਆ ਸਹੰਦੀਆਂ ਹਰ ਪਿਰ ਸੰਭ ਆ ਉਹਦੀ ਅਵਸਥਾ ਜਿਹੜਾ ਜਾਗ ਪਿਆ ਹਰ ਪਿਰ ਬੈਠੜੀਆਂ ਬੈਠੀ ਇਹ ਜਾਗੇ ਦੀ ਅਵਸਥਾ ਜਿਹਨੂੰ ਅਵਤਾਰ ਧਾਰ ਲਿਆ ਉਹਦੀ ਅਵਸਥਾ ਹੈ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਕਿਸੇ ਦੀ ਨਹੀਂ ਕੀਤੀ ਭਗਤਾਂ ਨੇ ਆਪਣੀ ਗੱਲ ਕੀਤੀ ਹੈ ਸੁਹੰਦੀਆਂ ਹਰ ਪਰ ਸੰਗ ਬੈਠਣੀ ਤਿੰਨ ਕੀ ਸੋਭਾ ਕਿਆ ਕਣੀ ਜੇ ਸਾਹਿਬ ਮਿਲਣੀ ਆ ਉਹਨਾਂ ਦੀ ਸੋਭਾ ਨੇ ਕੀ ਕਿਹਦੇ ਨਾਲ ਬਰਾਬਰੀ ਕਰੀ ਅਸੀਂ ਜਿਹੜੀ ਉਹਨਾਂ ਨੇ ਸੋਭਾ ਕੀਤੀ ਹੈ ਉਹ ਜੀ ਸੋਭਾ ਹੋਰ ਕਿਸੇ ਨੇ ਨਹੀਂ ਕੀਤੀ ਜੇ ਉਹਨਾਂ ਦੀ ਸੋਭਾ ਆਪਾਂ ਬਣੀਏ ਤਾਂ ਉਹ ਜੀ ਸੋਭਾ ਸੰਸਾਰ ਚੋਂ ਕਿਸੇ ਦੀ ਹੈ ਵੀ ਨਹੀਂ ਸੰਸਾਰ ਦੇ ਜੀਵਾਂ ਦੇ ਹਿਸਾਬ ਨਾਲ ਉਹਨਾਂ ਦੀ ਸੋਭਾ ਸੰਸਾਰ ਦੇ ਜੀਵਾਂ ਤੋਂ ਜ਼ਿਆਦਾ ਵੱਡੀ ਹੈ ਸੰਸਾਰ ਦੇ ਜੀਵਨ ਦਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਤੇ ਪਰਮੇਸ਼ਰ ਨਾਲ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਇਹ ਤਾਂ ਪਰਮੇਸ਼ਰ ਨੂੰ ਲਈ ਉਹ ਵਿਚਾਲੇ ਨੇ ਇੱਕ ਪਾਸੇ ਸੰਸਾਰ ਹੈ ਇੱਕ ਪਾਸੇ ਪਰਮੇਸ਼ਰ ਉਹ ਕੌਣ ਹੈ ਉਹ ਗੁਰਮੁਖ ਉਹ ਕੌਣ ਹੈ ਉਹ ਪੁਲ ਗੁਰਮੁਖ ਬਾਂਧੋ ਸੇਤ ਵਿਧਾਤੇ ਉਹ ਤਾਂ ਪੁਲ ਹੈ ਪਾਰ ਕਰਨ ਵਾਲਾ ਸੱਚ ਲਿਜਾਣ ਵਾਲਾ ਤੇ ਪੁਲ ਉਹਦੇ ਦਾ ਨਾਮ ਪ੍ਰਗਟ ਹੈ ਦੱਸ ਰਿਹਾ ਵੀ ਇਥੋਂ ਸੱਚਖੰਡ ਕਿਵੇਂ ਜਾਈਦਾ ਤਾਂ ਪੁਲ ਪੁਲ ਦਾ ਕੰਮ ਕਰ ਰਿਹਾ ਪੁਲ ਦੇ ਉੱਤੇ ਦੀ ਜਿਹੜਾ ਚੜ ਕੇ ਜਾਊਗਾ ਤੇ ਉਹ ਪੁਲ ਨਾਲ ਬਦਲਦਾਰ ਨਹੀਂ ਹੁੰਦਾ ਸ਼ਕਤੀਸ਼ਾਲੀ ਨਹੀਂ ਹੁੰਦਾ ਨਾ ਪੁਲ ਨਾਲ ਵਜਨਦਾਰ ਹੋਵੇ ਨਾ ਸ਼ਕਤੀਸ਼ਾਲੀ ਹੋਵੇ ਪੁਲ ਉਹਦਾ ਮਹੱਤਵ ਪੁਲ ਦਾ ਮਹੱਤਵ ਜਿਹੜਾ ਉੱਤੇ ਦੀ ਨਾ ਕੇ ਜਾਂਦਾ ਉਹਦੇ ਨਾਲੋਂ ਜ਼ਿਆਦਾ ਹੁੰਦਾ ਜੇ ਪਾਰ ਚਲੇ ਜਾਉ ਪਾਰ ਦੂਏ ਪਾਸੇ ਲੱਗ ਜੂ ਵੀ ਪੁਲ ਬਣ ਜੂ ਜਿੰਨਾ ਜੇ ਦੂਆ ਕਿਨਾਰਾ ਨਹੀਂ ਮਿਲਦਾ ਉਹ ਉਹਨਾਂ ਜੇ ਰੋਬ ਨਹੀਂ ਪੁਲ ਹੈ ਉਹ ਪੁਲ ਹੈ ਗੁਰੂ ਭਗਵਾਨ ਦੇ ਵਿੱਚ ਵਿਦਾਤੇ ਲੰਕਾ ਲੂਟੀ ਦੈਂਤ ਸੰਤਾਪੇ ਜਿੰਨ ਵੀ ਸੋਭਾ ਨਹੀਂ ਸੰਸਾਰ ਨੂੰ ਮਤਪੂਰਨ ਸਾਰੇ ਸੰਸਾਰ ਨੂੰ ਸੰਸਾਰ ਚ ਉਹਦੀ ਸੋਭਾ ਸਭ ਤੋਂ ਜ਼ਿਆਦਾ ਕਿਉਂ ਉਹ ਪਰਪਕਾਰੀ ਹੈ ਸਵਾਰਥੀ ਨਹੀਂ ਕੋਈ ਉਹ ਚੌਗੜ ਨਹੀਂ ਇਸ ਕਰਕੇ ਉਹਦੀ ਸੋਭਾ ਠੀਕ ਭਗਤਾਂ ਦੀ ਸੋਭਾ ਰਹਿਣੀ ਵੀ ਹੈ ਹੈ ਵੀ ਉਹਨਾਂ ਦੀ ਸੋਭਾ ਪੱਟ ਪੱਟ ਗੁਰੂ ਬਦਾਸ ਨੂੰ ਕਹਿੰਦੇ ਤੁਮਰੀ ਸੋਭਾ ਤੇਰੀ ਸੋਭਾ ਤੂੰ ਬਣਾਈ ਤੇਰੀ ਸੋਭਾ ਦਾ ਵਰਤੈ ਤੈਨੂੰ ਹੀ ਬਣਦੀ ਹੈ ਤੇਰੀ ਬਰਾਬਰੀ ਤਾਂ ਤੇਰੀ ਤੈਨੂੰ ਹੀ ਬਣਦੀ ਹੈ ਹੋਰ ਨਹੀਂ ਤੇਰੇ ਵਰਗਾ ਕੋਈ ਰਮਣਦਾਸ ਨੇ ਰਾਮਦਾਸ ਨੂੰ ਕਿਹਾ ਸੀ ਵੀ ਇਹਦੇ ਵਰਗਾ ਤਾਂ ਇਹੀ ਹੈ ਹੋਰ ਨਹੀਂ ਹੈ ਕੋਈ ਇਹਦੇ ਵਰਗਾ ਤਾਂ ਫਿਰ ਇਹੀ ਹੈ ਹੋਰ ਨਹੀਂ ਹੁੰਦਾ ਕੋਈ ਇਸ ਕਰਕੇ ਸੋ ਬਾਰੀਆਂ ਦੇ ਬਰਾਬਰ ਦੀ ਹੋਰ ਕਿਸੇ ਦੀ ਹੁੰਦੀ ਉਹ ਫਿਰ ਬਾਕੀ ਭਗਤਾਂ ਦੀ ਕੋਈ ਹੁੰਦੀ ਹੈ ਉਹ ਫਰਕ ਨਹੀਂ ਹੁੰਦਾ ਕੋਈ ਤਿੰਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਜਿਹੜੀਆਂ ਸਾਹਿਬ ਦੇ ਨਾਲ ਆ ਉਹਦੀ ਸੋਭਾ ਨੂੰ ਕੀ ਕਰੀਏ ਸਾਹਿਬ ਵਰਗੀ ਹੋ ਗਿਆ ਤਾਂ ਸਾਹਿਬ ਜਾਰੋ ਚ ਕੋਈ ਫਰਕ ਨਹੀਂ ਉਹ ਦੱਸ ਕੀ ਉਹਦੇ ਚ ਸੋਭਾ ਹੁਣ ਕਿਹਨਾਂ ਉਹਦੀ ਸੋਭਾ ਕਰੀਏ ਸਾਹਿਬ ਨਾਲ ਕਰ ਸਕਦੇ ਜਿਹੜਾ ਸਾਹਿਬ ਆ ਹੋ ਜੀਓ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲਣੀਆਂ ਤਨ ਮਨ ਮੌਲਿਆ ਰਾਮ ਸਿਉ ਉਹਨਾਂ ਦਾ ਤਨ ਵੀ ਹਰਾ ਮਨ ਵੀ ਹਰਾ ਜਿਹੜੇ ਸੰਗੀ ਸਾਥੀ ਸਾਧ ਨੇ ਉਹ ਵੀ ਹਰੇ ਜਿਹੜੀ ਉਹਨਾਂ ਦੀ ਸੰਗਤ ਆ ਉਹ ਵੀ ਹਰੀ ਭਰੀ ਆ ਸੰਗ ਸਾਧ ਸਹਿਲਣੀਆਂ ਸਾਧ ਸਹਿਲਣੀਆਂ ਕਹਿੰਦੇ ਜਿਹੜਾ ਚੰਦਨ ਦੇ ਕੋਈ ਵੀ ਚੰਦਨ ਹੋ ਰਿਹਾ ਹੈ ਜਾਂ ਚੰਦਨ ਪਾਸ ਕੋਈ ਵੀ ਚੰਦਨ ਹੋ ਰਿਹਾ ਹੈ ਬਾਹਰ ਜਾਂ ਚੰਦਨ ਪਾਸ ਕਬੀਰ ਚੰਦਨ ਦਾ ਗਰਬਾ ਵੇੜਿਓ ਢੱਕ ਪਲਾਸ ਉਹ ਚਾਹੇ ਢੱਕ ਪਲਾਸ ਦੀ ਢੱਕ ਪਲਾਸ ਵੀ ਹੈ ਚਾਹੇ ਬਗੁੱਲੀ ਤਾਂ ਬਗੁੱਲੀ ਆਦਮੀ ਵੀ ਹੈ ਜਿਹੜਾ ਉਹਦੇ ਸੰਪਰਕ ਚ ਆ ਗਿਆ ਉਹ ਵੀ ਹਰਾ ਭਰਾ ਹੈ ਇਹ ਨਹੀਂ ਵੀ ਅਮੀਰ ਚਾਹੀਦਾ ਤੇ ਅਮੀਰ ਸਰਕਾਰ ਨਹੀਂ ਚਾਹੀਦਾ ਉੱਥੇ ਜੇ ਅਮੀਰ ਹੈ ਤਾਂ ਵੀ ਉਹ ਗਰੀਬ ਚਾਹੀਦਾ ਮਨ ਕਰਕੇ ਸਰਕਾਰ ਨਹੀਂ ਚਾਹੀਦਾ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਜਿਹੜੇ ਉਹ ਟਾਕ ਪਲਾਸ ਉਹ ਵੀ ਚੰਦਰ ਹੋ ਰਹੇ ਬਾਹੇ ਜਾਂ ਚੰਦਰ ਪਾਸ ਸੰਗ ਸਾਧ ਸੇ ਲੜੀ ਉਹ ਵੀ ਹੋਏ ਚਾਹੀਦੇ ਉਹ ਜੀ ਖੁਸ਼ਬੂ ਹੋਣਾ ਚਾਹੁੰਦੀ ਹੈ ਤਨ ਮਨ ਮੌਲਿਆ ਰਾਮ ਸਿਓ ਰਾਮ ਕਰਕੇ ਤਨ ਮਨ ਮੌਲਿਆ ਰਹਿਣਾ ਪਰ ਉਹਨਾਂ ਦਾ ਨਾ ਟੱਕ ਪਰਾਂ ਤੇ ਖੁਸ਼ਬੂ ਚੰਦਨ ਕਰਕੇ ਆ ਗਈ ਨਾ ਨਾਲ ਚੰਦਨ ਦੇ ਨਾਲ ਵਾਣ ਕੇ ਬਸਦੇ ਨੇ ਜਿਹੜੀ ਸੰਗਤ ਆ ਉਹ ਵੀ ਉਹ ਜਿਹੀ ਹੋ ਗਈ ਫਿਰ ਹੋ ਜਾਂਦੀ ਹੈ ਸਾਸੇਲੀਆਂ ਉਹੀ ਹੈ ਜਿਹੜੇ ਉੱਥੇ ਜਿਹੜੇ ਉਹਨਾਂ ਨਾਲ ਹਿੱਤ ਰੱਖਦੇ ਨੇ ਜਿਵੇਂ ਗੁਰੂ ਘਰ ਚ ਸਿੱਖ ਸੀ ਹਿੱਤ ਰੱਖਦੇ ਸੀ ਉਹ ਵੀ ਉਹੋ ਜਿਹੀ ਹੁੰਦੇ ਨੇ ਬੋਲਣ ਜਾਂ ਨਾ ਬੋਲਣ ਕੋਈ ਜ਼ਰੂਰ ਚੰਦਰ ਬੋਲ ਕੇ ਦੱਸਦਾ ਹੈ ਚੰਦਰ ਦੂਰੋਂ ਦਾਦਾ ਉਹ ਨੇੜੇ ਜਾਏ ਤੇ ਦੱਸਦਾ ਚੰਦਰ ਜੇ ਸਾਨੂੰ ਦੂਰੋਂ ਆਜੂ ਉਹਦੇ ਨੱਕ ਨਾਲ ਲਾਏ ਤੇ ਆਜੂ ਚੰਦਨ ਦਾ ਦੂਰੋਂ ਪਤਾ ਲੱਗ ਜੂ ਉਹਨੂੰ ਗੱਲ ਕਰਾਂਗੇ ਤਾਂ ਪਤਾ ਲੱਗੂ ਜਦੋਂ ਤਾਂ ਉਹਨਾਂ ਨਾਲ ਗੱਲ ਛੇੜਾਂਗੇ ਫਿਰ ਪਤਾ ਲੱਗ ਜੂ ਵੀ ਗੱਲ ਤਾਂ ਇਹ ਵੀ ਉਹੀ ਜਾਣਦਾ ਗੱਲ ਇਹਨੂੰ ਵੀ ਸਮਝ ਆਇਆ ਭਾਈ ਪੂਰੀ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਬਸ ਫਿਰ ਜਿਹੜੀ ਸਾਹ ਇਸ ਰੇਂਜ ਤੋਂ ਭਰੇ ਚਲੇਗਾ ਸੰਗਤ ਤੋਂ ਗੁਰਮੁਖਨ ਸਿਰਹਣ ਲੜੀਆਂ ਉਦੋਂ ਲੜੀ ਲੈ ਫਿਰ ਉਹਦਾ ਫਿਰ ਉਹ ਰਸਤੇ ਫਿਰ ਕੱਲੇ ਹੀ ਜਾਣਾ ਪਊਗਾ ਉੱਥੇ ਨਹੀਂ ਫਿਰ ਕੋਈ ਜਾਂਦਾ ਜੇ ਪੈਂਡੇ ਗਵਾਰ ਹਰ ਕਾ ਨਾਮ ਸੰਤੋ ਜਾਰਾ ਡਰ ਦਾ ਨਾਮ ਨਹੀਂ ਹੈ ਸੰਗੋ ਜਾਰਾ ਉੱਥੇ ਨਹੀਂ ਕੋਈ ਜਾਂਦਾ ਨਾਲ ਅੱਲਾ ਜਾਣਾ ਪਊਗਾ ਦੁਆ ਕੱਲਾ ਜਾਂਦਾ ਨਹੀਂ ਹਰ ਕਾ ਨਾਮ ਨਾਲ ਪਛਾਣੂ ਹੈ ਨਾ ਜਿੱਥੇ ਤਪਤੋ ਕਾਮਨਾ ਤੇ ਉਹਦੇ ਕੋਲ ਨਾਮ ਦੀ ਛਤਰੀ ਹੈ ਨਾ ਉਹਦੇ ਨਾਲ ਇਲਾਜ ਹੈ ਹਰ ਬਿਮਾਰੀ ਦਾ ਉਹ ਕੱਲਾ ਨਹੀਂ ਉਹਦਾ ਨਾਮ ਹੈ ਹਰ ਵਕਤ ਉਹਦੇ ਕੋਲ ਨਾਮ ਹੈ ਉਹਦੇ ਦੂਏ ਕੋਲ ਕੀ ਹਰ ਕੇ ਨਾਮ ਪਰ ਅੱਗੇ ਲਿਖੇ ਕੋਈ ਉਹਦੇ ਨਾਲ ਨਾਮ ਹੈ ਉਹਦੇ ਨਾਲ ਕੁਝ ਵੀ ਨਹੀਂ ਹੈ ਸੰਸਾਰ ਦਾ ਸਭ ਕੁਝ ਇੱਥੇ ਰਖਾ ਲਿਆ ਨਾਮ ਨਾਲ ਹੈ ਜੀ ਅੱਗੇ ਭੁੱਖਾ ਕਿਆ ਖਾਏ ਕੁਝ ਨਹੀਂ ਹੈ ਨਾਲ ਤੈਨ ਦੁੱਖ ਨਾ ਕਬੂ ਉਤਰੈ ਸੇ ਜਮ ਕੇ ਵਸ ਪੜੀਆਂ ਉਹਨਾਂ ਦਾ ਦੁੱਖ ਉਤਰਦਾ ਉਤਰੂ ਕਬੂ ਦੁੱਖ ਜਿਹੜਾ ਦੇ ਬਾਅਦ ਚ ਸੇ ਜੰਮ ਕੇ ਵਸ ਪੜੀਆਂ ਦੇ ਬਾਅਦ ਕੋ ਦੁੱਖ ਤਲਦਾ ਹੁੰਦਾ ਪਰ ਦੁੱਖ ਦੀ ਇਲਾਜ ਕਰ ਰਿਹਾ ਸੰਸਾਰ ਔਰ ਜਮਲੇ ਬਾਦਸ਼ਾਹ ਦੇ ਵਿੱਚ ਫਸਿਆ ਹੋਇਆ ਦੁੱਖ ਦਾ ਇਲਾਜ ਕਰ ਰਿਹਾ ਦੁੱਖ ਤਲਦਾ ਨਹੀਂ ਜਮ ਕੇ ਫਸੇ ਵਿੱਚ ਭਰਮ ਚ ਫਸੇ ਦੁੱਖ ਚ ਨਹੀਂ ਮਾਇਆ ਦੁੱਖਾਂ ਦਾ ਇਲਾਜ ਨਹੀਂ ਹੈ ਮਾਇਆ ਇਹਦਾ ਭਰਮ ਦਾ ਜਾਲ ਹੈ ਮਾਇਆ ਤਾਂ ਤਾਂ ਦਿੱਤੀ ਹੈ ਵੀ ਜੰਮਦੇ ਜਾਲ ਚੋਂ ਨਿਕਲਦੀ ਸੋਚਿਆ ਹੀ ਨਾ ਤੂੰ ਖੁਸ਼ ਰਹੇ ਤੇ ਨਾ ਜੀ ਲੱਗਿਆ ਰਹੇ ਜੀ ਲੱਗਿਆ ਰਹੇ ਹਰੇ ਗੋਰੀ ਗਦਾ ਚਰ ਇਹ ਹਰਿਆਲਾ ਤਾਲ ਕਬੀਰ ਹਰਨਾ ਦੂਬਰਾ ਇਹ ਹਰਿਆਲਾ ਤਾਲ ਉਧਰ ਤੱਕ ਨਾ ਫਿਰ ਗਿਆ ਹਰਨ ਉਹਨੂੰ ਤਾਂ ਨਵਾਂ ਨਵਾਂ ਜਿਹੜਾ ਫੁੱਲਦਾ ਘਾਹ ਹੈ ਉਹਦੇ ਮੂੰਹ ਲੱਗਿਆ ਹੈ ਉਹ ਤਾਂ ਉਹਦੇ ਜਾਣਦੇ ਦਿੰਦਾ ਇਹਦਾ ਤਾਰ ਹਰਿਆਲਾ ਉਹ ਚੁਗਣ ਰੋਜ਼ ਆਉਂਦਾ ਹੈ ਜਾਂ ਉਧਰ ਛਕਾਰੀ ਵੀ ਬੈਠੇ ਨੇ ਰੋਜ਼ ਜਮ ਆਪਣਾ ਜਾਲ ਲਾਈ ਬੈਠਾ ਇਹ ਆਪਣੇ ਚੁਗਣ ਚ ਲੱਗਿਆ ਹੋਇਆ ਮਾਇਆ ਤਾਂ ਐਸੀ ਚੀਜ਼ ਹੈ ਇਹਨੂੰ ਜੀ ਲਾਉਣ ਨੂੰ ਦਿੱਤੀ ਹੋਈ ਹੈ ਦੀ ਭੁੱਖ ਹੈ ਨਾ ਮਾਇਆ ਦੀ ਜਿੰਨਾ ਚਿਰ ਮਾਇਆ ਦੀ ਭੁੱਖ ਹੈ ਉਹਨਾਂ ਚ ਨਾਮ ਦੀ ਭੁੱਖ ਜਗਣੀ ਦੀ ਜੇ ਕੋਈ ਧਰਮ ਕਰਮ ਵੀ ਕਰਦਾ ਹੈ ਸੇਵਾ ਕਰਦਾ ਹੈ ਕੁਝ ਵੀ ਕਰਦਾ ਹੈ ਪਾਠ ਕਰਦਾ ਹੈ ਸਮਾਧੀ ਲਾਉਂਦਾ ਹੈ ਯੱਗ ਕਰਦਾ ਹੈ ਲੰਗਰ ਲਾਉਂਦਾ ਹੈ ਧਰਮ ਦਾ ਕੋਈ ਵੀ ਕੰਮ ਕਰਦਾ ਜੇ ਨਾਮ ਦੀ ਭੁੱਖ ਨਹੀਂ ਨਾ ਜਾਗੀ ਸਾਰਾ ਨਸਵਰ ਚਲਾ ਗਿਆ ਸਾਰਾ ਹੀ ਨਸਵਰ ਗਿਆ ਆ ਜਨਮ ਦਾ ਗਿਆ ਨਸਵਰ ਅਗਲਾ ਜਨਮ ਲੈਣਾ ਹੀ ਪਊਗਾ ਗਾਂ ਕੀ ਹੋਊ ਕੀ ਨਾ ਹੋਏ ਲੱਗਦਾ ਉਹ ਵੀ ਜੇ ਉਹਨੂੰ ਹੰਕਾਰ ਨਾ ਹੋਇਆ ਨਾ ਜੋ ਕੁਝ ਕੀਤਾ ਧਰਮ 'ਚ ਫਿਰ ਤਾਂ ਕੋ ਲਾਭ ਹੋ ਗਿਆ ਜੇ ਇਹਦਾ ਹੰਕਾਰ ਹੋ ਗਿਆ ਫਿਰ ਉਦੋਂ ਵੀ ਗਿਆ ਇਹ ਕੋਦਾ ਤਪ ਦਾ ਨਿਸਫਲ ਜਲ ਇਹ ਕੋਦਾ ਤਪ ਦਾ ਨੁਕਸਾਨ ਹੋ ਜਾਂਦਾ ਪੈਰ ਕੋਹੜਾ ਮਾਰ ਲੈਣਾ ਧਰਮ ਦੇ ਨਾਲ ਪੈਰ ਕੋਹੜਾ ਵੀ ਵੱਜ ਜਾਂਦਾ ਮਤਲਬ ਥੋੜੀ ਸੇਵ ਗਵਾਈ ਹੈ ਇਹ ਜਿਹੜੀ ਸੇਵ ਹੈ ਥੋੜੀ ਵੱਧ ਹੋਵੇ ਗਵਾ ਲਈਦੀ ਹੈ ਸੇਵ ਗਵਾਲ ਲਵੇ ਤਾਂ ਵੀ ਕੋਈ ਗੱਲ ਨਹੀਂ ਪਰ ਜੇ ਸੇ ਹੰਕਾਰ ਬਣ ਜਵੇ ਫਿਰ ਜੇ ਬਿਮਾਰੀ ਬਣ ਜਵੇ ਫਿਰ ਜੇ ਬਿਮਾਰੀ ਵੱਧ ਜਵੇ ਫਿਰ ਫਿਰ ਉਹ ਸ਼ਰਾਬ ਬਣ ਜਾਂਦਾ ਧਰਮ ਫਿਰ ਉਹ ਧਰਮ ਸ਼ਰਾਬ ਬਣ ਗਿਆ ਮੈਂ ਧਾਰਮਿਕ जब लग जाने मैं कुछ करता तब लग गर्भ जान में फिरता ये तो है और मिलूंगा ਪਰ ਜੇ ਉਹਦਾ ਹੰਕਾਰ ਬਣ ਗਿਆ ਤਾਂ ਨੁਕਸਾਨ ਹੈ ਜੇ ਹੰਕਾਰ ਨਹੀਂ ਬਣਿਆ ਤਾਂ ਸਮਝੋ ਤਿਲਕਾ ਮੋੜ ਫਿਰ ਕੀ ਹੈ ਜੇ ਕੋ ਪਾਵੇ ਤਿਲਕਾ ਮੋੜ ਬਸ ਤਿਲ ਜੰਨਾ ਹੈ ਉਹ ਕਹਿੰਦੇ ਹਾਂ ਵੀ ਚੰਗਾ ਆਦਮੀ ਹੁੰਦਾ ਸੀ ਸਦ ਇੱਥੇ ਜੋ ਵਰਦੀ ਸੁਧਾਰ ਗਏ ਦਰਗਾਹ ਥੋੜਾ ਬਹੁਤ ਉਹਦੀ ਬੁੱਧੀ ਨਿਰਵਲ ਹੋ ਗਈ ਗਾਂ ਥੋੜਾ ਬਹੁਤਾ ਨੂੰ ਫਾਇਦਾ ਪਤਾ ਨਹੀਂ ਕਿੰਨਾ ਇਸ ਰਸਤੇ ਤਾਂ ਪਤਾ ਨਹੀਂ ਕਿੰਨੇ ਜਨਮ ਲੈਣੇ ਪੈਣ ਇਸ ਕਰਕੇ ਕਬੀਰ ਕਹਿੰਦਾ ਖੇਤੀ ਹੀ ਕਰੋ ਨਵੇੜਾ ਇਹ ਜਨਮ ਜਨਮ ਨਵੇੜਾ ਕਰ ਲੋ ਚੁੱਕੇ ਰਹੋਗੇ ਅਗਲੇ ਜਨਮ ਚ ਖਬਰਾ ਕੀ ਹੋ ਜਵੇ ਖੇਤੀ ਕਰੋ ਨਵੇੜਾ ਆਪ ਕੀ ਵਾਰ ਬਖਸ਼ ਬੰਦੇ ਕੋ ਬਹੁਤ ਭਵਜਲ ਫੇਰ ਫੇਰ ਆਪ ਐਸ ਕੀ ਬਖਸ਼ਦੇ ਤੂੰ ਪੂਰਾ ਕਰ ਲੈ ਆਪਣਾ ਗਾਂ ਦਾ ਕੀ ਪਤਾ ਜਿਨੀ ਰਾਵਿਆ ਪ੍ਰਭੂ ਜਿਨੀ ਰਾਵਿਆ ਪ੍ਰਭੂ ਆਪਣਾ ਸੇ ਦਸਣ ਨਿਤ ਖੜੀਆਂ ਜਿਨ ਰਾਵਿਆ ਪ੍ਰਭੂ ਆਪਣਾ ਜਿਨੇ ਆਪਣੇ ਪ੍ਰਭੂ ਦੇ ਨਾਲ ਬਲ ਲਾ ਲਿਆ ਬਲ ਜੋੜ ਲਿਆ ਉਹ ਤਾਂ ਉਹਦੇ ਦੁਆਰੇ ਤੇ ਖੜੀਆਂ ਨੇ ਦਸਣ ਨਿਤ ਖੜੀਆਂ ਉਹ ਸੁਣਦੀਆਂ ਨਹੀਂ ਫਿਰ ਉਹ ਜਿਹੜੀ ਹੋ ਸਕਦਾ ਵੀ ਉਹ ਸੌ ਜਾਣ ਉਹਨੂੰ ਡੀ ਰਾਜਵੇ ਜਾਂ ਪੈ ਜਾਣ ਉਹ ਆਪਣੀ ਡਿਊਟੀ ਤੇ ਹਾਜ਼ਰ ਨੇ ਖੜਨਾ ਹੁੰਦਾ ਡਿਊਟੀ ਤੇ ਹਾਜ਼ਰ ਕਬੀਰ ਸੁੱਤਾ ਕਿਆ ਕਰੇ ਬੈਠਾ ਰਹੇ ਔਰ ਜਾਗ ਜਾ ਕੇ ਸੰਗ ਤੇ ਵਿਛੜਿਆ ਤਾਂ ਹੀ ਕੇ ਸੰਗ ਲਾਗ ਉਹ ਸਰੰਜਾਮ ਲਾਗ ਭਵਜਲ ਤਣ ਕੇ ਆਪਣੇ ਕੰਮ ਤੇ ਡਿਊਟੀ ਤੇ ਹਾਜ਼ਰ ਹਰ ਵਕਤ ਦੱਸਣ ਨਤਕੜੀਆਂ ਜਿਵੇਂ ਸਿਪਾਹੀ ਖੜਾ ਨਾ ਆਪਣੀ ਡਿਊਟੀ ਤੇ ਐ ਉਹ ਆਪਣੀ ਡਿਊਟੀ ਤੇ ਪਹਿਰਾ ਦੇ ਰਿਹਾ ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜੀਆਂ ਰਤਨ ਸਾਰੇ ਗੁਣ ਨੇ ਦੇ ਵਿੱਚ ਸਗਲ ਗੁਣਾ ਦਾ ਹਾਰ ਹੈ ਰਤਨ ਜਵੇਹਰ ਲਾਲ ਹਰ ਲਾਲ ਹਰ ਕੰਠ ਤੇ ਨਾ ਜੜੀਆਂ ਇਹ ਸਾਰੇ ਰਤਨ ਜਿਵੇਂ ਲਾਲ ਹਰ ਨਿਰਾਕਾਰੀ ਨੇ ਹੈ ਬਾਹਰਲੇ ਨਹੀਂ ਹਰ ਲਾਣ ਲੱਗਿਆ ਰਤਨ ਜਿਵੇਂ ਲਾਲ ਹਰ ਹਰ ਲੱਗਿਆ ਨਾਲੇ ਨਿਰਾਕਾਰੀ ਦੁਨੀਆ ਦੇ ਨੇ ਰਤਨ ਜਿਵੇਂ ਜੋ ਨਿਰਵੈਰਤਾ ਨਿਰਭੈਰਤਾ ਅਡੋਲਤਾ ਸਮਝੇ ਸਮਾਨਤਾ ਸਾਰਿਆਂ ਨੂੰ ਬਰਾਬਰ ਸਮਝੋ ਇਹ ਸਾਰੇ ਗੁਣ ਨੇ ਕੱਢ ਨਾਲ ਜੜੀਆਂ ਉਹਨਾਂ ਦੇ ਕੰਠ ਦੇ ਵਿੱਚ ਜੜੇ ਹੋਏ ਨੇ ਕੰਠ ਚੋਂ ਇਹੀ ਚੀਜ਼ਾਂ ਨਿਕਲਦੀਆਂ ਨੇ ਵੈਰ ਵਿਰੋਧ ਨਹੀਂ ਨਿਕਲਦਾ ਵੈਰ ਵਿਰੋਧ ਜਿਹੜਾ ਦਬਾਉਣਾ ਇਹ ਗੁਣ ਹੈ ਆਪਣਾ ਵੀ ਲੋਕਾਂ ਦਾ ਐਸੀ ਗੱਲ ਕਰਨੀ ਜਿਹਨਾਂ ਵੈਰ ਵਿਰੋਧ ਨਾ ਹੋਵੇ ਸੰਸਾਰ ਦਾ ਸਾਰੇ ਜੀ ਇਹ ਨਹੀਂ ਆ ਵੀ ਸਖਾ ਸਖਾ ਨਾ ਹੋਵੇ ਆਪਸ ਵਿੱਚ ਹੀ ਐਦਾਂ ਨਹੀਂ ਹੁੰਦਾ ਹੁੰਦਾ ਵੀ ਤੁਸੀਂ ਇੱਕ ਕੈਟਾਗਰੀ ਦਾ ਕਰ ਲਓ ਥੋੜੇ ਜਿਹੇ ਏਰੀਆ ਦਾ ਬਾਕੀ ਦਾ ਨਾ ਕਰੋ ਉਹ ਇੱਕ ਜੇ ਉਹ ਤਾਂ ਸਾਰਿਆਂ ਦਾ ਉਹ ਨਹੀਂ ਹੁੰਦਾ ਹੀ ਨਹੀਂ ਕਿਸੇ ਦਾ ਯਾ ਤਾਂ ਸਭ ਦਾ ਉਹ ਨਹੀਂ ਹੋਏ ਨਹੀਂ ਸਕਦਾ ਉਹਦਾ ਫਿਰ ਉਹ ਦਾਇਰਾ ਹੈ ਉਹਦਾ ਵੀ ਉਹਦੇ ਵੀ ਕਿਸੇ ਨੂੰ ਚੰਗਾ ਸਮਝਦਾ ਆਪਣੇ ਸਿੱਖੋ ਚ ਵੀ ਕਿਸੇ ਨੂੰ ਬਾੜਾ ਸਮਝਦਾ ਜਿਹੜਾ ਬਾਹਰੋਂ ਦਾਇਰਾ ਸਿਮਟਦਾ ਆਉਂਦਾ ਦਾਇਰਾ ਸਿਮਟਿਆ ਹੋਇਆ ਉਹ ਕਲੋਜ਼ ਹੁੰਦਾ ਹੀ ਚਲਾ ਜਾਂਦਾ ਹੁੰਦਾ ਫਿਰ ਇਹ ਜਾਂ ਬਾਹਰ ਨੂੰ ਫੈਲਦਾ ਫਿਰ ਫੈਲਦਾ ਹੀ ਚਲਾ ਜਾਂਦਾ ਜੇ ਦਾਇਰਾ ਵੱਧਦਾ ਜਾਂਦਾ ਨਾ ਇਹ ਨਿਰਵੈਰਤਾ ਦਾ ਫਿਰ ਕਿਸੇ ਨਾਲ ਵੀ ਬੈਰ ਵਿਰੋਧ ਨਹੀਂ ਰਹਿੰਦਾ ਸਾਰੇ ਆਪਣੇ ਹੋ ਜਾਂਦੇ ਨੇ ਫਿਰ ਜੇ ਆਪਣੇ ਬਣਾਉਣ ਲੱਗੀਏ ਫਿਰ ਕੋਈ ਵੀ ਆਪਣਾ ਨਹੀਂ ਰਹਿੰਦਾ ਫਿਰ ਕੱਲਾ ਹੀ ਰਹਿ ਜਾਂਦਾ ਹੈ ਫਿਰ ਉਹ ਕੱਲਾ ਤਾਂ ਰਹਿ ਜਾਂਦਾ ਫਿਰ ਆਪਣਾ ਸਰੀਰ ਇੱਥੇ ਆ ਜਾਂਦਾ ਇਕੱਲੇ ਕੱਲੇ ਤੇ ਜਦ ਦਾਇਰਾ ਸੁਪੜਦਾ ਰਹਿੰਦਾ ਆਪਣਾ ਇਕੱਲੇ ਦਾ ਸਰੀਰ ਰਹਿ ਜਾਂਦਾ ਫਿਰ ਉਹ ਸਵਾਰਥ ਸਵਾਰਥੀ ਬਾਤ ਹੈ ਆਪਣਾ ਸਰੀਰ ਪਹਿਲਾਂ ਆਪਣਾ ਆਪਾ ਪਹਿਲਾਂ ਜੇ ਪਰਮਾਰਥ ਦਾ ਦਾਇਰਾ ਇੱਡਾ ਬਹੀ ਹੋ ਜਾਂਦਾ ਸਾਰੇ ਕੋਈ ਵਿੱਚ ਆ ਜਾਂਦਾ ਉਹਦੇ ਵਿੱਚ ਹੀ ਸਾਰੇ ਆ ਜਾਂਦੇ ਨੇ ਰੁਕਦਾ ਨਹੀਂ ਕਿਤੇ ਜਾ ਕੇ ਸਵਾਰਥ ਦਾ ਦਾਇਰਾ ਆਪਣੇ ਸਰੀਰ ਤੇ ਆ ਕੇ ਰੁਕ ਜਾਂਦਾ ਪਰਮਾਰਥ ਦਾ ਦਾਇਰਾ ਰੁਕਦਾ ਕਿਤੇ ਨਹੀਂ ਸਰਵਿਆਪੀ ਹੈ ਉਹਦਾ ਰੁਕਦਾ ਹੀ ਨਹੀਂ ਫਿਰ ਪ੍ਰਵਾਸ ਦਾ ਦਾਇਰਾ ਵਧੀ ਜਾਵੇ ਜੇ ਵਧੀ ਜਾਵੇ ਜਿੱਥੇ ਵੱਧ ਗਿਆ ਤਾਂ ਸਵਾਰਥ ਆ ਗਿਆ ਸਵਾਰਥ ਨਾਲ ਰੁਕਦਾ ਪਰਮਾਰਥ ਦਾ ਦਾਇਰਾ ਪਰਮਾਰਥ ਦਾ ਦਾਇਰਾ ਜਾਂ ਵਧਣ ਲੱਗਦਾ ਰੁਕਦਾ ਕਰਦਾ ਜਿੱਥੇ ਸਵਾਰਥ ਆ ਜਾਏ ਉੱਥੇ ਰੁਕ ਜਾਂਦਾ ਸਵਾਰਥ ਰੁਕਦਾ ਪਰਮਾਰਥ ਨੂੰ ਰੁਕਦਾ ਜਿੱਥੇ ਸਵਾਰਥ ਆ ਗਿਆ ਉੱਥੇ ਪਰਮਾਰਥ ਰੁਕ ਗਿਆ ਜਿੱਥੇ ਲੋਭ ਪੈਦਾ ਹੋ ਗਿਆ ਉੱਥੇ ਖਤਮ ਹੋ ਗਈ ਉੱਥੇ ਪਰਮਾਰਥ ਖਤਮ ਹੋ ਗਿਆ ਉੱਥੇ ਉਹਨੇ ਸਲਾਹ ਬਣਾਤੀ ਚਾਲੇ ਸਿਆਰ ਮਿਲਣ ਕੋ ਵਿੱਚ ਅੜ ਗਿਆ ਚੀਜ਼ ਉੱਥੇ ਚੱਟ ਗਿਆ ਨਾਨਕ ਬਾਂਛੇ ਧੂੜ ਤਿਣ ਪ੍ਰਭ ਸ਼ਰਨੀ ਦਰ ਪੜੀਆਂ ਨਾਨਕ ਉਹਨਾਂ ਦੀ ਧੂੜ ਚਾਹੁੰਦਾ ਬਾਂਛੇ ਮਤਲਬ ਇੱਛਾ ਰੱਖਦਾ ਉਹਨਾਂ ਦੇ ਗਿਆਨ ਦੀ ਧੂੜ ਦੀ ਇੱਛਾ ਰੱਖਦਾ ਉਹਨਾਂ ਦੇ ਉਪਦੇਸ਼ ਦੀ ਇੱਛਾ ਰੱਖਦਾ ਨਾਨਕ ਪ੍ਰਭ ਸ਼ਰਨੀ ਦਰ ਪੜੀਆਂ ਜਿਹੜੇ ਪ੍ਰਭ ਦੀ ਸ਼ਰਨ ਪ੍ਰਭ ਦੇ ਦਰ ਦੇ ਉੱਤੇ ਪਏ ਹੋਏ ਨੇ ਜਿਨ੍ਹਾਂ ਦੇ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਮੰਗਰ ਪ੍ਰਭ ਅਰਾਧਨਾ ਬਹੁੜ ਨਾ ਜਨਮਣੀਆਂ ਜਿਨ੍ਹਾਂ ਨੇ ਪ੍ਰਭ ਅਰਾਧ ਲਿਆ ਚਾਹੇ ਮਹੀਨਾ ਮੰਗਰ ਦਾ ਹੀ ਹੋਵੇ ਉਹਨਾਂ ਨੂੰ ਜਨਮ ਨਹੀਂ ਦੁਆਰਾ ਮਿਲਦਾ ਬਹੁੜ ਨਾ ਜਨਮਣੀਆਂ ਠੀਕ ਹੈ ਪ੍ਰਭ ਅਰਾਧ ਲਿਆ ਸ਼ਰਧਾ ਹੋ ਗਈ ਤਾਂ ਫਿਰ ਮੰਗਰ ਦਾ ਬੀਜ ਜੇ ਆਰਾਧ ਰਵੇ ਜਾਏ ਫੇਰ ਜਨਮ ਨਹੀਂ ਮਿਲਦਾ ਮੈਂ ਬੱਗਰ ਦੇ ਮਿਲਣ ਦੀ ਸ਼ਰਤ ਜ਼ਰੂਰ ਹੈ ਵੀ ਜੇ ਪ੍ਰਭ ਆਦਰ ਵਿੱਚ ਬੱਗਰ ਦੇ ਮਿਲਣ ਜਨਮ ਨਹੀਂ ਮਿਲਦਾ ਇਹ ਨਹੀਂ ਕਿਹਾ ਵੀ ਕੱਲੇ ਬੱਗਰ ਦੇ ਮਿਲਣ ਜੇ ਮਿਲੂਗਾ ਹੋਰ ਕਿਸੇ ਚ ਨਹੀਂ ਮਿਲਦਾ ਇਹ ਨਹੀਂ ਕਿਹਾ ਹੋਇਆ ਹੈਗਾ ਨਹੀਂ ਦੀ ਉਹ ਗੱਲ ਹੈ ਮਗਰ ਜੇ ਨੂੰ ਮਿਲ ਜਾਂਦਾ ਫਿਰ ਜਨਮ ਨਹੀਂ ਹੁੰਦਾ